सत्कार ਉਪਸਥਿਤ ਸਾਧ ਸੰਗਤ ਜੀਓ ਮਨ ਬ੍ਰਿਤੀ ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਸਭ ਮਾਈ ਪਾਈ ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਤ ਸੰਗਿਓ ਆਪ ਸੱਜਣਾ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨ ਕੀਤੇ ਹਨ ਇਸ਼ਨਾਨ ਪਾਣੀ ਕਰਕੇ ਸਿਮਰਨ ਕੀਤਾ ਹੈ ਆਸਾ ਜੀ ਦੀ ਵਾਰ ਦਾ ਕੀਰਤਨ ਸ਼ਰਵਣ ਕੀਤਾ ਹੈ ਹੁਣ ਸਤਗੁਰਾਂ ਦੇ ਹੁਕਮ ਅਨੁਸਾਰ ਉਹਨਾਂ ਦੀ ਬਖਸ਼ੀ ਬੁੱਧੀ ਅਨੁਸਾਰ ਕੁਝ ਪ੍ਰਾਰਥਨਾਵਾਂ ਮੈਂ ਆਪ ਸਜਣਾ ਦੇ ਚਰਨਾਂ ਵਿੱਚ ਕਰਾਂਗਾ ਸਾਧੂ ਮਹਾਤਮਾ ਬੈਠੇ ਹੋਏ ਨੇ ਕਹਿੰਦੇ ਨੇ ਵੀ ਕੋਈ ਕਿਸੇ ਨੂੰ ਸ਼ੰਕਾ ਹੋਏ ਤੇ ਉਹ ਨਿਵਾਰਨ ਕਰ ਸਕਦਾ ਹੈ ਇੱਕ ਨੇ ਉੱਠ ਕੇ ਬੇਨਤੀ ਕੀਤੀ ਕਿ ਸੰਤ ਜੀ ਇਹ ਜਿਹੜਾ ਇਸ਼ਨਾਨ ਕਰਦੇ ਨੇ ਇਹ ਕਾਦੇ ਵਾਸਤੇ ਕਰਦੇ ਨੇ ਤੇ ਜਿਹੜਾ ਸਿਮਰਨ ਕਰਦੇ ਨੇ ਇਹ ਕਾਦੇ ਵਾਸਤੇ ਕਰਦੇ ਨੇ ਤੇ ਪੁੰਨਦਾਨ ਕਰਦੇ ਨੇ ਇਹਦਾ ਕੀ ਮਤਲਬ ਹੈ ਮੇਰੀ ਬੁੱਢੀ ਬੁੱਧੀ ਕੋਈ ਕਰੋਡੀ ਚੰਗੀ ਨਹੀਂ ਤੇ ਕਿਰਪਾ ਕਰਕੇ ਮੈਨੂੰ ਜਰਾ ਸਮਝਾ ਦੇ ਕਹਿੰਦੇ ਨੇ ਗੁਰਮੁਖ ਪਿਆਰੇ ਇਸ਼ਨਾਨ ਦਾ ਤੇ ਇਹਨਾਂ ਚੀਜ਼ਾਂ ਦਾ ਵੱਖੋ ਵੱਖ ਸਮਝੋ ਫੈਸਲਾ ਬਾਣੀ ਚ ਸਤਿਗੁਰਾਂ ਨੇ ਕਰ ਹੀ ਦਿੱਤਾ ਹੈ ਪਹਿਲਾਂ ਉਹਨਾਂ ਇਹ ਆਖਿਆ ਕਿ ਜੇ ਆਦਮੀ ਦੇ ਸਰੀਰ ਨੂੰ ਮਿੱਟੀ ਲੱਗ ਜਾਏ ਤੇ ਫਿਰ ਉਸ ਨੂੰ ਪਾਣੀ ਨਾਲ ਧੋ ਲੈਂਦੇ ਨੇ ਫਿਰ ਦੂਜੀ ਪੰਕਤੀ ਵਿੱਚ ਉਹਨਾਂ ਇਹ ਆਖਿਆ ਕਿ ਜੇ ਉਸ ਦੇ ਕੱਪੜੇ ਨੂੰ ਪਿਸ਼ਾਬ ਲੱਗ ਜਾਏ ਤੇ ਉਹ ਨਿਰੇ ਪਾਣੀ ਧੋਣ ਨਾਲ ਪਵਿੱਤਰ ਨਹੀਂ ਹੋ ਸਕਦਾ ਉਹਨੂੰ ਫਿਰ ਨਾਲ ਸਾਬਣ ਲਾਣਾ ਪੈਂਦਾ ਫਿਰ ਤੀਜੇ ਥਾਂ ਜਾ ਕੇ ਉਹਨਾਂ ਆਖਿਆ ਕਿ ਜੇ ਇਹਦਾ ਮਨ ਮੈਲਾ ਹੋ ਜਾਏ ਉਹ ਨਾ ਸਾਬਣ ਨਾਲ ਹੀ ਧੋਤਾ ਜਾਂਦਾ ਤੇ ਨਾ ਪਾਣੀ ਨਾਲ ਧੋਤਾ ਜਾਂਦਾ ਉਹ ਹਰੀ ਦੇ ਨਾਮ ਨਾਲ ਧੋਤਾ ਜਾਂਦਾ ਅਹ ਜੀ ਇਹਨਾਂ ਤੇ ਪਤਾ ਲੱਗ ਗਿਆ ਨਾ ਕਿ ਸਰੀਰ ਨੂੰ ਮਿੱਟੀ ਲੱਗੀ ਤੇ ਪਾਣੀ ਨਾਲ ਧੋ ਲਿਆ ਤੇ ਕੱਪੜੇ ਨੂੰ ਪਿਸ਼ਾਬ ਲੱਗਾ ਉਹ ਸਾਬਣ ਨਾਲ ਧੋ ਲਿਆ ਤੇ ਮਾਨੂ ਤੇ ਕੀ ਪੈ ਜਾਂਦਾ ਉਹ ਮੈਨੂੰ ਪਤਾ ਨਹੀਂ ਲੱਗਾ ਵੀ ਮਾਨੂ ਤੇ ਕੀ ਪੈਂਦਾ ਜਿਹੜਾ ਸਮਝੋ ਸਿਮਰਨ ਨਾਲ ਲੈ ਜਾਂਦਾ ਕਹਿੰਦੇ ਮਾਨੂ ਤੇ ਮਲ ਵਖੇਵ ਤੇ ਅਵਰਨ ਤਿੰਨ ਤਰ੍ਹਾਂ ਦੀ ਮੈਲ ਪੈ ਜਾਂਦੀ ਜਿਹੜੀ ਉਹ ਇਸ ਚੀਜ਼ ਨਾਲ ਲੈ ਜਾਂਦੀ ਹੈ ਤੇ ਇਹ ਅਸੀਂ ਗੁਰਮੁਖ ਪਿਆਰੇ ਜਿੰਨਾ ਜਪ ਤਪ ਕਰਨੇ ਆ ਨਾ ਸੰਜਮ ਕਰਨੇ ਆ ਪੁੰਨ ਦਾਨ ਕਰਨੇ ਆ ਇਹ ਸਾਰਾ ਨਾਮ ਨੂੰ ਠੀਕ ਕਰਨ ਵਾਸਤੇ ਮਨ ਨੂੰ ਠੀਕ ਕਰਨ ਵਾਸਤੇ ਕਰਦੇ ਆ ਮਨ ਦੀ ਸ਼ੁੱਧਤਾ ਵਾਸਤੇ ਕਰਨੇ ਆ ਉਹ ਫਿਰ ਬੇਨਤੀ ਕਰਦਾ ਗਰੀਬ ਨਾਜ ਮਨ ਕੀ ਚੀਜ਼ ਹੈ ਮੈਨੂੰ ਮਨ ਦਾ ਹੀ ਨਹੀਂ ਪਤਾ ਮੈਂ ਕੀ ਹੈ ਤੇ ਮੈਂ ਉਹਨੂੰ ਸਾਫ਼ ਕਿਕੂ ਕਰਾਂਗਾ ਪਹਿਲਾਂ ਤਾਂ ਮੈਨੂੰ ਮਨ ਦਾ ਹੀ ਨਹੀਂ ਪਤਾ ਵੀ ਮਨ ਕੀ ਚੀਜ਼ ਹੈ ਇਹਦੇ ਤੇ ਬੜਾ ਲੰਮਾ ਲੈਕਚਰ ਚਲਾ ਜਾਂਦਾ ਮਨ ਜਿਹੜਾ ਨਾ ਤੁਸੀਂ ਵੇਖਿਆ 40 ਸੇਰ ਦਾ ਮਨ ਹੁੰਦਾ 40 ਸੇਰ ਦਾ ਕੋਈ ਆਂਦਾ ਮੇਰੀ ਇੰਨੇ ਮਨ ਕਣਕ ਹੋਈ ਏ ਮੈਂ ਅੱਜ ਇੰਨੀ ਇੰਨੇ ਮਨ ਤੂੜੀ ਖਰੀਦ ਕੇ ਲਿਆਇਆ ਮੈਂ ਇੰਨੇ ਮਨ ਫਲਾਣੀ ਚੀਜ਼ ਲਿਆਂਦੀ ਆ ਕਹਿੰਦੇ ਨੇ ਜੀ ਉਹ ਤੇ ਲੋਹੇ ਦਾ ਬਣਿਆ ਹੁੰਦਾ ਉਹ ਟੁੱਟ ਜਾਂਦਾ ਭੱਜ ਜਾਂਦਾ ਘਟ ਵੱਧ ਹੋ ਜਾਂਦਾ ਉਹਦੇ ਵਿੱਚ ਵਾਧਾ ਘਾਟਾ ਵੀ ਕਰ ਜਾਂਦਾ ਮੈਂ ਉਹ ਮਨ ਨਹੀਂ ਪੁੱਛਦਾ ਤੁਹਾਡੇ ਕੋਲੋਂ ਮੈਂ ਪੁੱਛਣਾ ਜਿਹਦੇ ਤੇ ਮਲ ਵਖੇਪ ਤੇ ਆਵਰਨ ਦੀ ਮੈਲ ਪਈ ਹੈ ਉਹ ਲੋਹੇ ਦੇ ਮਣ ਜਿਹੜਾ ਉਹਦੇ ਉੱਤੇ ਨਹੀਂ ਇਹ ਤਿੰਨ ਮੈਲਾਂ ਪਈਆਂ ਹੋਈਆਂ ਕਹਿੰਦੇ ਨੇ ਭਾਈ ਗੁਰਮੁਖ ਉਹ ਜਿਹੜਾ ਮਨ ਹੈ ਨਾ ਉਹਨੂੰ ਠੀਕ ਪਹਿਲਾਂ ਪਤਾ ਕਰ ਲਈਏ ਨਾ ਵੀ ਕੀ ਚੀਜ਼ ਹੈ ਤੇ ਫਿਰ ਉਹਦੇ ਫੜਨ ਦਾ ਜਾਂ ਉਹਨੂੰ ਠੀਕ ਕਰਨ ਦਾ ਤਾਂ ਹੀ ਪਤਾ ਲੱਗਦਾ ਕਹਿੰਦੇ ਮਨ ਨਾਮ ਹੈ ਮੰਨਣ ਦਾ ਮਨ ਜਿਹੜਾ ਇਹਦਾ ਨਾਮ ਹੈ ਮੰਨਣ ਦਾ ਇਹ ਜੀ ਕੀ ਮੰਨਣ ਦਾ ਇਹ ਆਪਣਾ ਫੁਰਨਾ ਮੰਨਣ ਦਾ ਜਿਹੜਾ ਆਪਣਾ ਫੁਰਨਾ ਨਾ ਉਹਨੂੰ ਮੰਨਣ ਦਾ ਨਾਮ ਮਨ ਹੈ ਫੁਰਨਾ ਕਹਿ ਲਓ ਉਹਦੇ ਮਨ ਦਾ ਵਿਚਾਰ ਕਹਿ ਲਓ ਜਾਂ ਸੰਕਲਪ ਕਹਿ ਲਓ ਕਹਿੰਦੇ ਨੇ ਜੀ ਇਹ ਠੀਕ ਹੈ ਇਹ ਥੋੜਾ ਜਿਹਾ ਵਿਸਤਾਰ ਨਾਲ ਦੱਸ ਦਿਓ ਕਹਿੰਦੇ ਨੇ ਮਨ ਦੇ ਵਿੱਚੋਂ ਸੰਕਲਪ ਪੈਦਾ ਹੁੰਦਾ ਹੈ ਤਤ ਬੋਧ ਵਿੱਚ ਲਿਖਿਆ ਸੰਕਲਪ ਆਤਮਕ ਮਣਾ ਜਿਸ ਦੇ ਵਿੱਚ ਸੰਕਲਪ ਤੇ ਵਿਕਲਪ ਪੈਦਾ ਹੁੰਦੇ ਨੇ ਉਹ ਹੈ ਮਨ ਨਿਸ਼ਚਾਤਮਕਾ ਬੁੱਧੀ ਔਰ ਉਸ ਚੀਜ਼ ਨੂੰ ਜਿਹੜੀ ਨਿਸ਼ਚੈ ਕਰਦੀ ਹੈ ਨਾ ਦ੍ਰਿੜ ਕਰਦੀ ਹੈ ਨਾ ਪੱਕਾ ਕਰ ਦਿੰਦੀ ਹੈ ਉਸ ਦਾ ਨਾਮ ਹੈ ਬੁੱਧੀ ਅਹੰਕਾਰਤਾ ਚ ਅਹੰਕਾਰਾ ਜਿਹੜਾ ਆਪਣੇ ਥਾਂ ਹੰਕਾਰ ਕਰਨਾ ਨਾ ਆਪਣੇ ਥਾਂ ਮੈਂ ਹਾਂ ਐਉਂ ਕਰਨਾ ਉਸ ਦਾ ਨਾਮ ਹੈ ਅਹੰਕਾਰ ਚਿੱਤੰ ਕਤਰੀ ਚਿੱਤ ਚਿੱਤੰ ਚਿੰਤਨ ਕਤਰੀ ਚਿੱਤੰ ਤੇ ਜਿਹੜਾ ਚਿੱਤ ਹੈ ਨਾ ਉਹ ਹੈ ਉਸ ਨੂੰ ਚਿੰਤਨ ਦਾ ਜੋ ਮਹਾਰਾਜ ਨੇ ਬਾਣੀ 'ਚ ਲਿਖਿਆ ਤਿੱਥਾ ਕੜਿਆ ਸੁਰਤ ਮਤ ਮਨ ਬੁੱਧ ਕਹਿੰਦੇ ਨੇ ਫੁਰਨਾ ਜਿਹੜਾ ਪੈਦਾ ਹੁੰਦਾ ਨਾ ਪਹਿਲਾਂ ਸੰਕਲਪ ਪੈਦਾ ਹੁੰਦਾ ਉਹਦੇ ਫਿਰ ਉਲਟ ਵਿਕਲਪ ਪੈਦਾ ਹੋ ਜਾਂਦਾ ਤੇ ਫਿਰ ਉਹ ਸੰਕਲਪ ਤੇ ਵਿਕਲਪ ਆਪੋ ਵਿੱਚ ਝਗੜਾ ਕਰਦੇ ਨੇ ਉਹਨਾਂ ਦੋਵਾਂ ਪਾਸਿਆਂ ਦੀ ਗੱਲ ਸੁਣ ਕੇ ਨਾ ਤੇ ਬੁੱਧੀ ਉਸ ਦਾ ਫਿਰ ਫੈਸਲਾ ਕਰਦੀ ਹੈ ਇਸ ਨੂੰ ਕਰਨਾ ਜਾਂ ਨਹੀਂ ਕਰਨਾ ਉਹ ਫਿਰ ਜਦੋਂ ਬੁੱਧੀ ਫੈਸਲਾ ਕਰ ਦਿੰਦੀ ਹੈ ਭਾਵੇਂ ਚੰਗਾ ਫੈਸਲਾ ਕਰਦੇ ਤੇ ਭਾਵੇਂ ਮੰਦਾ ਫੈਸਲਾ ਕਰਦੇ ਜਦੋਂ ਬੁੱਧੀ ਉਹਦਾ ਫੈਸਲਾ ਕਰ ਦਿੰਦੀ ਹੈ ਨਾ ਤੇ ਫਿਰ ਉਹਦੇ ਮਨ ਵਿੱਚ ਉਸ ਕੰਮ ਨੂੰ ਕਰਨ ਵਾਸਤੇ ਤੀਬਰ ਇੱਛਾ ਪੈਦਾ ਹੋ ਜਾਂਦੀ ਹੈ ਉਹ ਆਂਦਾ ਇਹ ਆ ਕੰਮ ਤੇ ਫਿਰ ਮੈਂ ਮੈਂ ਕਰਾਂ ਜ਼ਰੂਰ ਜਦੋਂ ਉਹਦੇ ਮਨ ਵਿੱਚ ਤੀਬਰ ਇੱਛਾ ਪੈਦਾ ਹੋ ਜਾਂਦੀ ਹੈ ਨਾ ਉਹ ਕੰਮ ਕਰਨ ਵਾਸਤੇ ਤੇ ਫਿਰ ਉਹਦਾ ਸਰੀਰ ਜਿਹੜਾ ਨਾ ਉਹ ਕੰਮ ਕਰਨ ਵਾਸਤੇ ਤਿਆਰ ਪਰ ਹੋ ਜਾਂਦਾ ਫਿਰ ਕੰਮ ਸਰੀਰ ਨਾਲ ਜਾ ਕੇ ਕਰਦਾ ਹੈ ਮਨ ਘਰ ਬੈਠਾ ਕੰਮ ਨਹੀਂ ਕਰਦਾ ਉਹ ਸਰੀਰ ਜਿਹੜਾ ਨਾ ਉਹ ਫਿਰ ਜਾ ਕੇ ਉਹਦਾ ਕੰਮ ਕਰਦਾ ਹੈ ਮਿਸਾਲ ਦੇ ਤੌਰ ਤੇ ਸਾਧੂਆਂ ਨੇ ਦੱਸਿਆ ਕਹਿੰਦੇ ਨੇ ਜਰਾ ਮੈਨੂੰ ਸਮਝਾ ਦਿਓ ਕਹਿੰਦੇ ਨੇ ਗੁਰਮੁਖ ਪਿਆਰੇ ਇੱਕ ਆਦਮੀ ਬਾਜ਼ਾਰੇ ਤੁਰਿਆ ਜਾਂਦਾ ਸੀ ਤੇ ਬਾਜ਼ਾਰਾਂ ਵਿੱਚ ਤੁਸੀਂ ਵੇਖੀਆਂ ਨੇ ਲੋਕਾਂ ਨੇ ਬਹੁਤ ਸੋਹਣੀਆਂ ਚੀਜ਼ਾਂ ਸਜਾ ਸਜਾ ਕੇ ਰੱਖੀਆਂ ਹੁੰਦੀਆਂ ਨੇ ਲੋਕਾਂ ਦੀ ਅਟਰੈਕਸ਼ਨ ਖਿੱਚਣ ਵਾਸਤੇ ਆਪਣੀ ਦੁਕਾਨ ਵੱਲ ਪਰ ਮੇਰਾ ਸੌਦਾ ਵਿਕੇ ਇੱਥੇ ਲੋਕੀ ਆਉਣ ਇਹ ਵੀ ਅੱਜ ਕੱਲ ਆ ਕੰਮ ਹੈ ਨਾ ਜਿਹੜਾ ਅਸੀਂ ਵੀ ਸਾਰਿਆਂ ਦਾ ਪ੍ਰਚਾਰਕਾਂ ਦਾ ਜਾਂ ਦੂਜਿਆਂ ਦਾ ਇਹ ਅਟਰੈਕਸ਼ਨ ਵਾਲਾ ਇਹ ਖਿੱਚ ਰਿਹਾ ਮੇਰੇ ਕੋਲ ਆਓ ਭਾਈ ਮੇਰਾ ਕੰਮ ਸੁਣੋ ਮੇਰੇ ਕੋਲ ਐਉਂ ਕਰੋ ਉਹ ਆਦੇ ਨੇ ਉਹ ਆਦਮੀ ਤੁਰਿਆ ਜਾਂਦਾ ਤੇ ਉਸਨੇ ਵੇਖਿਆ ਬਾਜ਼ਾਰ ਦੇ ਵਿੱਚ ਕਿਸੇ ਦੀ ਮਠਿਆਈ ਦੀ ਦੁਕਾਨ ਏ ਤੇ ਬੜੀਆਂ ਸੋਹਣੀਆਂ ਉਹਨੇ ਰੰਗ ਬਰੰਗੀਆਂ ਉਹਦੇ ਤੇ ਚੀਜ਼ਾਂ ਲਾ ਕੇ ਤੇ ਮਠਿਆਈ ਸਜਾਈ ਆ ਚਾਂਦੀ ਦੇ ਵਰਕ ਲਾਏ ਨੇ ਤੇ ਭੀੜ ਭੜਕਾ ਬੜਾ ਉੱਥੇ ਕੋਈ ਆਂਦਾ ਮੈਨੂੰ ਦਿਓ ਮਠਿਆਈ ਕੋਈ ਆਂਦਾ ਮੁੰਦੀ ਬੜਾ ਉੱਥੇ ਗਾਹਾਂ ਦੀ ਬੜੀ ਭੀੜ ਭੀੜ ਹੈ ਉਸ ਆਦਮੀ ਨੇ ਵੇਖਿਆ ਤੇ ਉਹਨੇ ਮਨ ਵਿੱਚ ਕੀਤਾ ਵੀ ਮਠਿਆਈ ਖਾ ਲਈਏ ਇਹ ਹੁਣ ਉਹਦਾ ਸੰਕਲਪ ਪੈਦਾ ਹੋਇਆ ਤੇ ਮੈਂ ਮਠਿਆਈ ਖਾ ਲਵਾਂ ਫਿਰ ਕੋ ਵਿਕਲਪ ਆ ਗਿਆ ਕਹਿੰਦੇ ਨੇ ਮਠਿਆਈ ਖਾਣ ਤੇ ਜੀ ਕਰਦਾ ਹੀ ਪੈਸੇ ਹੈ ਨਹੀਂ ਫਿਰ ਉਹ ਸੰਕਲਪ ਕਹਿੰਦਾ ਨਹੀਂ ਪੈਸਾ ਕੋਈ ਨਹੀਂ ਖਾਲੀ ਹੈ ਜੇਬ ਫਿਰ ਉਹ ਜੋ ਆ ਸਵਾਲ ਆਇਆ ਤੇ ਜੇ ਕੋਈ ਨਹੀਂ ਪੈਸਾ ਦੇ ਖਾਏਗਾ ਕਾਦੇ ਨਾਲ ਕਿਸ ਚੀਜ਼ ਨਾਲ ਖਾਏਗਾ ਕਹਿੰਦਾ ਲੈ ਇਹ ਕਿਹੜੀ ਵੱਡੀ ਗੱਲ ਹੈ ਖਾਣਾ ਸੌਖਾ ਹੀ ਹੈ ਇਹ ਕਿਸ ਤਰ੍ਹਾਂ ਇਹ ਬੜਾ ਭੀੜ ਭੜਕਾ ਹੈ ਕੋਈ ਇੱਧਰ ਗਾਹ ਕੋਈ ਇੱਧਰ ਗਾਹ ਕੇ ਤੇ ਮੈਂ ਡੋਲੀ ਇੱਕ ਪਾਸੇ ਦੀ ਹੋ ਕੇ ਜਦੋਂ ਹਲਵਾਈ ਦਾ ਪਰਲੇ ਪਾਸੇ ਨੂੰ ਮੂੰਹ ਹੋਏਗਾ ਤੇ ਮੈਂ ਮਠਿਆਈ ਚੁੱਕ ਕੇ ਇੱਧਰ ਨੂੰ ਹੋ ਜਾਗਾ ਕਹਿੰਦੇ ਨੇ ਗੁਰਮੁਖ ਪਿਆਰੇ ਜੇ ਇਹ ਕੰਮ ਕਰੇਗਾ ਤੇ ਪੱਕਾ ਮਿੱਠਾ ਪਾ ਕੇ ਫਿਰ ਤੇਰੇ ਦੇ ਡਾਂਗ ਚੌਲ ਵਰਤਾਇਆ ਜਾਏਗਾ ਸੇਵਾ ਤੇਰੀ ਚੰਗੀ ਕੀਤੀ ਜਾਏਗੀ ਕਹਿੰਦਾ ਨਹੀਂ ਜੀ ਉੱਥੇ ਬੜਾ ਭੀੜ ਭੜਕਾ ਹੋਣਾ ਮੈਂ ਬੰਦਿਆਂ 'ਚ ਰਾਜ ਜਾਣਾ ਉਹਨੂੰ ਕੀ ਪਤਾ ਕਿਹੜਾ ਲੈ ਗਿਆ ਮਠਿਆਈ ਤੇ ਕਿਹੜਾ ਨਹੀਂ ਲੈ ਗਿਆ ਇਹ ਹੁਣ ਸੰਕਲਪ ਤੇ ਵਿਕਲਪ ਆਪੋ ਵਿੱਚ ਨਾਲ ਲੜਦੇ ਨੇ ਇਹਦਾ ਹੁਣ ਫੈਸਲਾ ਕਿੰਨ ਕਰਨਾ ਹੈ ਉਹਦੇ ਮਨ ਵਿੱਚ ਘੋਲ ਹੋਣ ਡਿਆ ਆ ਫੈਸਲਾ ਕੋਰ ਦੇ ਬੰਦੇ ਨਹੀਂ ਕਰਦਾ ਇਹਦਾ ਫੈਸਲਾ ਉਹਦੀ ਬੁੱਧੀ ਨਹੀਂ ਕਰਦਾ ਫਿਰ ਉਹਨੂੰ ਬੁੱਧੀ ਜਿਹੜੀ ਹੈ ਜਿਸ ਵਕਤ ਉਹਦਾ ਫੈਸਲਾ ਕਰ ਦੇਗੀ ਭਈ ਇਹ ਮਠਿਆਈ ਚੁੱਕਣੀ ਹੈ ਕਿ ਨਹੀਂ ਚੁੱਕਣੀ ਜੇ ਪੈਸੇ ਨਹੀਂ ਹੋ ਤੇ ਨਾ ਚੁੱਕ ਮਾਰ ਖਾਏਗਾ ਤੇ ਜੇ ਪੈਸੇ ਨਹੀਂ ਤੇ ਫੇਰ ਲੈ ਲੈ ਜੇ ਤੇਰੇ ਕੋਲ ਪੈਸੇ ਹੋਣਗੇ ਤੇ ਹਲਵਾਈ ਨੂੰ ਦੇ ਕੇ ਪੈਸੇ ਮਨ ਦੇ ਨਾਲ ਜਦੋਂ ਬੁੱਧੀ ਲਾ ਲਈਏ ਨਾ ਫਿਰ ਉਹ ਮਨ ਜਿਹੜਾ ਚੰਗਾ ਹੋ ਜਾਂਦਾ ਤੇ ਬੁੱਧੀ ਤੋਂ ਹੀਨ ਕੰਮ ਮਨ ਕੋਲੋਂ ਕਰਾਈਏ ਤੇ ਉਹ ਫਿਰ ਮਾਰ ਪਾਉਂਦਾ ਤੇ ਉਹ ਫਿਰ ਆਵਾਜ਼ ਆਈਏ ਵੀ ਤੂੰ ਐਂ ਕਰ ਤੂੰ ਬੁੱਧੀ ਨਾਲ ਇਹਦੇ ਲਾ ਲੈ ਤੇ ਪੈਸੇ ਦੇ ਕੇ ਹਲਵਾਈ ਨੂੰ ਤੇ ਮਠਿਆਈ ਖਰੀਦ ਲੈ ਤੇ ਮਠਿਆਈ ਦੇ ਸਾਹਮਣੇ ਬੈ ਕੇ ਖਾਂਦਾ ਰਹੀ ਤੇ ਫੇਰ ਤੈਨੂੰ ਉਹ ਹਲਵਾਈ ਕੁਝ ਆਖ ਨਹੀਂ ਸਕਦਾ ਭਾਵੇਂ ਉਹਨੂੰ ਵਿਖਾ ਖਾ ਕੇ ਟੁਕੜੀਆਂ ਖਵਾਈ ਜੇ ਤੇਰੇ ਉਹ ਗੱਲ ਨਹੀਂ ਪੈ ਸਕਦਾ ਹੁਣ ਇਹਨਾਂ ਸਵਾਲਾਂ ਦੇ ਜਵਾਬਾਂ ਦਾ ਫੈਸਲਾ ਜਿਹੜਾ ਨਾ ਉਸ ਬੁੱਧੀ ਨੇ ਕਰਨਾ ਹੈ ਜਦੋਂ ਬੁੱਧੀ ਨੇ ਜਿਹੜਾ ਫੈਸਲਾ ਕਰ ਦੇਣਾ ਉਹਦੇ ਵਿੱਚ ਤੀਬਰ ਇੱਛਾ ਪੈਦਾ ਹੋ ਜਾਏਗੀ ਕਿ ਆਹ ਕੰਮ ਮੈਂ ਕਰ ਲਵਾਂ ਜਦੋਂ ਉਹ ਕੰਮ ਕਰਨ ਵਾਸਤੇ ਤਿਆਰ ਹੋ ਜਾਏਗੀ ਇੱਛਾ ਪੈਦਾ ਹੋ ਜਾਏਗੀ ਤੇ ਉਹਦਾ ਸਰੀਰ ਇਹਨਾਂ ਜਿਹੜਾ ਉਹ ਫੇਰ ਸਮਝੀ ਉਸ ਨੂੰ ਛੇਤੀ ਤੋਂ ਛੇਤੀ ਭਾਵੇਂ ਫੈਸਲਾ ਬੁੱਧੀ ਚੰਗਾ ਦੇ ਦੇਵੇ ਤੇ ਭਾਵੇਂ ਫੈਸਲਾ ਬੁੱਧੀ ਮਾੜਾ ਦੇ ਦੇਵੇ ਉਹ ਸਰੀਰ ਜਿਹੜਾ ਉਹ ਕੰਮ ਕਰਨ ਵਾਸਤੇ ਤਿਆਰ ਹੋ ਜਾਏਗਾ